ਸ਼ਲੋਕ ਮਹੱਲਾ ਚੌਥਾ ਵਿਣ ਨਾਮੈ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਵਾਦ ਮਨਮੁਖ ਅਹੰਕਾਰ ਸਲਾਹੰਦੇ ਹਉਮੈ ਮਮਤਾਵਾਦ ਹੋਰ ਹੁਕਮ ਦੀ ਸਲਾਹ ਨਾ ਕਰਦੀ ਦੁਨੀਆ ਵੀ ਤੇਰੇ ਵੱਡੇ ਆਦਮੀ ਦੀ ਸਲਾਹ ਕਰਦੀ ਦਿੱਤਾ ਸਾਥ ਹੈ ਭੁੱਖਾਂ ਵਾਸਤੇ ਨਹੀਂ ਆਪਣੀ ਗੱਲ ਦੱਸੀ ਆ ਉਹਨਾਂ ਨੇ ਦਿੱਤਾ ਸਾਥ ਅੱਛਾ ਜੇ ਲੋਕਾਂ ਨੂੰ ਵਿਕਾਰ ਲੱਗਦਾ ਹੁੰਦਾ ਤਾਂ ਸਾਰੇ ਛੱਡ ਦਿੰਦੇ ਨਾਮ ਗੁਰਮੁਖਾਂ ਨੂੰ ਕੱਟਿਆ ਲੱਗਦਾ ਤੁਹਾਡੇ ਇਹਨੂੰ ਨਹੀਂ ਲੱਗਦਾ ਆ ਜਿਹੜਾ ਫਿੱਕੇ ਸਾਥ ਦੀ ਗੱਲ ਕੀਤੀ ਇਹ ਸਿਰਫ ਗੁਰਮੁਖਾਂ ਵਾਸਤੇ ਫਿੱਕਾ ਸਾਥ ਹੈ ਮਨਮੁਖਾਂ ਦੇ ਸਾਖਤਾਂ ਤੇ ਲਾਗੂ ਨਹੀਂ ਹੁੰਦੀ ਇਹ ਗੱਲ ਮਨਮੁਖ ਅਹੰਕਾਰ ਸਲਾਹਦੇ ਹਉਮੈ ਮਮਤਾਵਾਦ ਜਿਹੜੇ ਗੁਰਮੁਖ ਨੇ ਉਹ ਕਾਲ ਦੇ ਸੇ ਸਲਾਹ ਕਰਦੇ ਨੇ ਕਾਰਿਆਂ ਦੀ ਉਹਦੇ ਵਿੱਚ ਕੀ ਹੈ ਉਹ ਮੈਂ ਮੁਕਤਾ ਜਾਂ ਬਾਲ ਵਿਵਾਦ ਜਾਂ ਤਾਂ ਕੋਈ ਆਪਣੇ ਆਪਣੇ ਦੀ ਸਲਾਹ ਕਰਦਾ ਹੈ ਸੇਵਾ ਕਰਦਾ ਜਿਹਨੂੰ ਕੋਈ ਚੰਗਾ ਲੱਗਦਾ ਜੀ ਜਿਹਨੂੰ ਕੋਈ ਚੰਗਾ ਲੱਗਦਾ ਗੁਰੂ ਸਭ ਸੇਵਾ ਕਰਦਾ ਮੈਂ ਕਿਸੇ ਬੰਦੇ ਨਾਲ ਜੁੜਿਆ ਹੋਇਆ ਉਹਦੀ ਸਿਰਫ ਸੇਵਾ ਕਰਦਾ ਉਹਦੀ ਬੁਰਾਈ ਛੋੜੀ ਨਹੀਂ ਚਾਹੁੰਦਾ ਮਾਨੋ ਅਕਾਲ ਸਲਾਮ ਦੇ ਕਾਲ ਦੇ ਵੀ ਸਲਾਮ ਦੇ ਉਹ ਤੇ ਕੀ ਹੋਵੇ ਮੁਕਤਾ ਬਾਦ ਹੋਵੇ ਮੁਕਤਾ ਬਾਦ ਜਿਹੜਾ ਮੁਕਤੇ ਦੇ ਆਏ ਚਾਲੇ ਦੇ ਸ਼ਬਦ ਨੇ ਇਹਨਾਂ ਨੇ ਜੰਮ ਪਾਇਆ ਪਿਆ ਸੀ ਵਿੱਚ ਅੱਜ ਉਤਲੀ ਵਡਿਆਈ ਛੱਡ ਕੇ ਆ ਜਿਹੜੀ ਵਿਚਾਰ ਲਈ ਆ ਹਉਮੈ ਮਨਮੁਖ ਹੋ ਗਏ ਅਹੰਕਾਰ ਹੈ ਦੇ ਰਹੇ ਹਉਮੈ ਮੁਕਤਾਵਾਦ ਹੈ ਆਕਾਰ ਹਉਮੈ ਮੁਕਤਾਵਾਦ ਦੇ ਕਾਰਨ ਦੇ ਕੋਈ ਕਿਸੇ ਬੰਦੇ ਨਾਲ ਜੁੜ ਗਿਆ ਕੋਈ ਕਿਸੇ ਨਾਲ ਜੁੜ ਗਿਆ ਕੋਈ ਕਿਸੇ ਨਾਲ ਜੁੜ ਗਿਆ ਸੱਚੇ ਛੱਡਦਾ ਨਾਮ ਛੱਡਦਾ ਨਾਮ ਛੁੱਟਣ ਨਾਲ ਕੁਝ ਹੋ ਜਾਂਦਾ ਹੁੰਦਾ ਕੋਈ ਤਰੀਕ माने ਗੁਰੂ ਕਾ ਹੁਕਮ मान ਕੇ ਸਭ ਤੋਂ ਜੁੜ ਸਕਦਾ ਹੈ ਕਿਸੇ ਦੇ ਕਹੇ ਦੇ ਨਹੀਂ ਮੰਨਿਆ ਭਾਈ ਗੁਰੂ ਦੇ ਕਹੇ ਤੇ ਮੰਨਿਆ ਪਰ ਗੁਰੂ ਤੋਂ ਵੱਡਾ ਕੋਈ ਹੈ ਹੀ ਨਹੀਂ ਗੁਰੂ ਦੀ ਗੱਲ ਮੰਨ ਕੇ ਜੇ ਕੋਈ ਗੱਲ ਬਦਲ ਲਈਏ ਉਹ ਜੋ ਤੋਹੀ ਦੀ ਬਦਲੀ ਹੁੰਦੀ ਕਿਸੇ ਦੀ ਨਾ ਮੰਨੋ ਤੁਸੀਂ ਗੁਰੂ ਵੀ ਤਾਂ ਮੰਨ ਲਓ ਇੱਕ ਹੋ ਜਵੇ ਸਾਰੀ ਸੰਤ ਇੱਕ ਸਾਰੇ ਭਰਮ ਭੁਲੇਖੇ ਰਹਿਤ ਦੁਰਿਆ ਦਾ ਸਭ ਇੱਕ ਹੋ ਜਾ ਸੋਝੇ ਹੋ ਜਾ ਕਿ ਆ ਇੱਕ ਪੰਕਤੀ ਤੇ ਹੀ ਬਹਿਰਾ ਦੇ ਦੇ ਮਮਤਾ ਤੋਂ ਕੀ ਭਾਵ ਬਣਦਾ ਮਮਤਾ ਮੈਂ ਆਪਣਾ ਬਣ ਮੇਰੀ ਮੈਂ ਸਰੀਰ ਨੂੰ ਜਦ ਮੈਂ ਸਮਝਦਾ ਸਰੀਰ ਦਾ ਜਿਹੜਾ ਮੇਰਾ ਉਹ ਹੈ ਮਮਤਾ ਹੈ ਠੀਕ ਹੈ ਜੀ ਮਮਤਾ ਹੈ ਮਮ ਉਚਾਰਨ ਤੇ ਪਿਆ ਦਵਾਨੂ ਨੂੰ ਉਚਾਰਨ ਤੇ ਪਿਆ ਦਵਾਨੂ ਉਹ ਗਿਆਨ ਦਾ ਦਵਾਨਾ ਹੋ ਜਾਂਦਾ ਮਾਇਆ ਦਾ ਆਪਣੇ ਸ਼ਰੀਰ ਦਾ ਉਹ ਮਮਤਾ ਹੁੰਦੀ ਹੈ ਅੱਛਾ ਦੇ ਸ਼ਰੀਰ ਦਾ ਜਿਹੜਾ ਪ੍ਰੇਮ ਹੈ ਉਹ ਮੋਹ ਹੈ ਜੋ ਦਿਸੇ ਸੋ ਮਾਇਆ ਠੀਕ ਹੈ ਜੀ ਜਿਨ ਸਲਾਹਨ ਸੇ ਮਰੈ ਖਪ ਜਾਵੇਂ ਸਭ ਅਪਵਾਦ ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾਨਾਦ ਸੇਵਰੇ ਆਪ ਜਾਵੇ ਸਭ ਅਪਵਾਦ ਸਾਰੇ ਅਪਵਾਦਾਂ ਦੇ ਵਿੱਚ ਖੱਪ ਜਾਂਦੇ ਨੇ ਇਹ ਤੇ ਦਾ ਅਪਵਾਦ ਪੈਦਾ ਹੋਏ ਹੋਏ ਨੇ ਸੰਸਾਰ ਦੇ ਅਪਵਾਦ ਪੈਦਾ ਝਗੜੇ ਪੈਦਾ ਕਿਉਂ ਹੋਏ ਨੇ ਇਹਨਾਂ ਦੇ ਸਿਰਫ ਸਲਾਹ ਕਰਦੇ ਨੇ ਲੋਕ ਰੰਗ ਦੇ ਕੇ ਪੈਦਾ ਉਹ ਖੁਦ ਮਰ ਕੇ ਜਨ ਨਾਨਕ ਗੁਰਮੁਖੀ ਉਬਰੇ ਜਪ ਹਰ ਹਰ ਪਰਮਾਨਾਦ ਜਨ ਜਿਹੜੇ ਨੇ ਜਾਣ ਲਿਆ ਜਿਨ੍ਹਾਂ ਨੂੰ ਆਤਮ ਦਰਸ਼ੀ ਹੋ ਗਏ ਉਭਰੇ ਉਹ ਉਹ ਬਾਅਦ ਉਹਨਾਂ ਨੇ ਹੁਕਮ ਜਪਿਆ ਹੁਕਮ ਜਾਣੇ ਹੁਕਮ ਨੂੰ ਪਛਾਣੇ ਪਰਮ ਅਨਾਦ ਹੁਕਮ ਹੁਕਮ ਨੂੰ ਪਛਾਣੇ ਹੁਕਮ ਬੂਝ ਪਰਪਰ ਪਾਈ ਉਹ ਦਾ ਹੁਕਮ ਚੱਲਦਾ ਹੈ ਭਲੇ ਉਹ ਬੜਾ ਤਾਂ ਉਹ ਹੈ ਫਿਰ ਸਿਫਤਲਾ ਉਹਦੀ ਕਰੋ ਜਿਹਦੇ ਭੈ ਵਿੱਚ ਚੰਦ ਸੂਰਜ ਹੈ ਭੈ ਪੂਰ ਪਾਣੀ ਸਿਫਤਲਾ ਉਹਦੀ ਕਰੋ ਉਹ ਹੈ ਸਾਰੇ ਨੂੰ ਬੜਾ ਜਿਹਦੇ ਹੁਕਮ ਦਾ ਜਪਣਾ ਵਾਲਾ ਉਹਦੀ ਸਿਵਾ ਕਰੋ ਪਰਮ ਅਨਵਾਦ ਹੈ ਨਾ ਤੈਨੂੰ ਹੋਰ ਵੀ ਬਣ ਲੈ ਤੇ ਨਾਲ ਨੂੰ ਰੱਖਿਆ ਤੇ ਹਰ ਹਰ ਵੀ ਆਇਆ ਪਹਿਲਾਂ ਜਪ ਹਰ ਹਰ ਪਰਮਨਾਦ ਹਰ ਹੈ ਜਿਹੜਾ ਇਤੋਂ ਹੀ ਫਿਰ ਪਰਮਨਾਦ ਪ੍ਰਾਪਤ ਹੁੰਦਾ ਹੈ ਆਹ ਜੋਤ ਜੋ ਪਰਮਨਾਦ ਹੈ ਜੋਤ ਜੋ ਜੋਤ ਤੋਂ ਹੋਇਆ ਹੋਇਆ ਨਾਦ ਹੈ ਉਹ ਠੀਕ ਹੈ ਮਹੱਲਾ ਚੌਥਾ ਸਤਗੁਰ ਹਰ ਪ੍ਰਭ ਦਸ ਨਾਮ ਧਿਆਏ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਸਤਗੁਰ ਹਰ ਪ੍ਰਭ ਦਸਤੀ ਲੋਕ ਧਿਆਏ ਮਨ ਹਰੀ ਸਤਗੁਰ ਹਰ ਪ੍ਰਭ ਨੇ ਦੱਸਿਆ ਜੀ ਹਾਂਜੀ ਦੱਸੀ ਹੈ ਜੀ ਉਹ ਉਹ ਹੈਗਾ ਕਿਰਿਆ ਹੈਗੀ ਹੈ ਵਰਬ ਹਾਂ ਕਿਰਿਆ ਵਰਬ ਹੈ ਦੱਸੀ ਹੈ ਜਿਵੇਂ ਹਰ ਪ੍ਰਭ ਨੇ ਸਤਗੁਰ ਹਰ ਪ੍ਰਭ ਦੱਸੀ ਨਾਮ ਨਾਮ ਤੇ ਆਈ ਉਸੇ ਤਰੀਕੇ ਨਾਲ ਤੂੰ ਆਇਆ ਮਨ ਵਿੱਚ ਮਨ ਵਿੱਚ ਹਰੀ ਇਹ ਹਰੀ ਦਾ ਮਨ ਵਿੱਚ ਹੈ ਉਹ ਮਨ ਵਿੱਚ ਹੀ ਧਿਆਨ ਲੱਗੇ ਫਿਰ ਮਨ ਵਿੱਚ ਖੋਜਣਾ ਸ਼ੁਰੂ ਕੀਤਾ ਠੀਕ ਹੈ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਠੀਕ ਹੈ ਪਰ ਜਦ ਅਸੀਂ ਬੋਲਣਾ ਬੋਲਦੇ ਜਾਂ ਪਵਿੱਤਰ ਹੈ ਜਾਂਦਾ ਹੈ ਹੂੰ ਹੂੰ ਫਿਰ ਇਹ ਗਿਆਨ ਪਦਾਰਥ ਹੈ

ਦੁੱਖ ਪਾਇਆ ਜਦੋਂ ਗੁਰੂ ਨੇ ਬੋਲ ਕੇ ਦੱਸਿਆ ਦੁੱਖ ਦੂਰ ਹੋ ਗਏ ਆਪਣੇ ਵੀ ਸੁਣ ਵਾਲਿਆਂ ਦੇ ਵੀ ਸਮਝਣ ਵਾਲਿਆਂ ਦੇ ਵੀ ਕਹਿੰਦਾ ਮਤਲਬ ਗਿਆਨ ਜਿਹੜਾ ਦੱਸਿਆ ਬਾਣੀ ਚੋਂ ਖੋਜ ਕੇ ਉਹਦੇ ਨਾਲ ਇਹ ਜਿਹੜੀ ਹੈ ਘਟਨਾ ਘਟੀ ਹੈ ਜੀ ਉਹਦੇ ਨਾਲ ਘਟਨਾ ਘਟੀ ਬਾਹਰ ਠੀਕ ਹੈ ਜੀ ਸਭ ਦੁੱਖ ਪਰ ਹਰੀ ਸਾਰੇ ਦੁੱਖਾਂ ਦਾ ਨਾਸ ਹੋ ਗਿਆ ਹੈ ਠੀਕ ਹੈ ਜੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿਨ ਕਾ ਸਭ ਦੁੱਖ ਗਵਾਇਆ ਕੋਲ ਤੇ ਮਾਇਆ ਤੋਂ ਛੱਡ ਜਾਂਦਾ ਮਾਇਆ ਤੋਂ ਪਰੇ ਹੋ ਜਾਂਦਾ ਇਹੀ ਲੁੱਟਣਾ ਇਹੀ ਲੁੱਟਣਾ ਜਿਹੜਾ ਲਾਇਆ ਜਿਹੜੇ ਦੂਜੇ ਨਾਲ ਲਾਇਆ ਹੋ ਜਾਂਦਾ ਮਾਇਆ ਛੱਡ ਜਾਂਦਾ ਉਦੋਂ ਲੁੱਟਾਰ ਹੁੰਦੇ ਲੁੱਟਾਰ ਲੋੜੇ ਹਾਂਜੀ ਤਾਂ ਹੀ ਔਕੜ ਨਾ ਹੀ ਜਿਹਨ ਤੋਂ ਇੱਕ ਗੁਰੂ ਸੱਚ ਤੇ ਆਇਆ ਇਹਦਾ ਸਭ ਦੁੱਖ ਗਵਾਇਆ ਦੁੱਖ ਗਵਾਇਆ ਜਿਨ੍ਹਾਂ ਨੇ ਇੱਕ ਮਨ ਮਕਬੂਲ ਹੋ ਗਿਆ ਉਹਨਾਂ ਨੂੰ ਕੋਈ ਦੁੱਖ ਕਾਹਦਾ ਸੀ ਦੁੱਖ ਦਾ ਅਸਲ ਦੇ ਵਿੱਚ ਹੋਂਬੇ ਰਹੀ ਦੀ ਦੁੱਖ ਉਹਦਾ ਦੁੱਖ ਬਹੁਤ ਸੀ ਪਰ ਹੋਂਬੇ ਦਾ ਦੁੱਖ ਔਖਾ ਸੀ ਸਾਰਿਆਂ ਨੂੰ ਤੇਰ ਪਰ ਦਾ ਵੀ ਦੁੱਖ ਘਟਿਆ ਗਿਆ ਤੇਰਾ ਸ਼ਰੀਕ ਕੋ ਨਾਹੀ ਜਿਸ ਨੂੰ ਲਵੈ ਲਾਏ ਸੁਣਾਇਆ ਤੂੰ ਜੀਵਨ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਪਾਇਆ ਤੇਰਾ ਸਦੀ ਕੋਈ ਨਹੀਂ ਤੇਰਾ ਤਾਂ ਸਰੀਰ ਨਹੀਂ ਹੈ ਕੋਈ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ ਇੱਕੋ ਹੀ ਹੈ ਤੂੰ ਔਰ ਆਪਸ ਵਿੱਚ ਇੱਕ ਦੂਜੇ ਦਾ ਸਦੀ ਤੁਸੀਂ ਕਰਦੇ ਹੀ ਨਹੀਂ ਗੁਰਮੁਖ ਦੀ ਗੁਰਮੁਖ ਨਾਲ ਸ਼ਰੀਕਤ ਨਹੀਂ ਹੁੰਦੀ ਮੇਲ ਹੁੰਦਾ ਸਰੀਰ ਕਰਦੇ ਹੀ ਨਹੀਂ ਗੁਰੂ ਕਾਲੀ ਸ਼ਰੀਕਤ ਨਹੀਂ ਹੁੰਦੀ ਸ਼ਰੀਕਤ ਸਾਖਤਾ ਨੂੰ ਦਿੱਤੀ ਹੋਈ ਹੈ ਤੇ ਜੀਵੜ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਜਿੱਤੀ ਦਾਤ ਤੂੰ ਦੇ ਸਕਦਾ ਹੈ ਜੀਵਨ ਦਾਤਾ ਤੂੰ ਸੋਹਣ ਸਭ ਸੱਚ ਮੇਰੇ ਮਨ ਭਾਇਆ ਜਿੱਤੀ ਵੱਡੀ ਦਾਤ ਤੂੰ ਹੈ ਆਪਣੇ ਆਪ ਚ ਉਲਟੀ ਵੱਡੀ ਦਾ ਕੋਈ ਦਾਤ ਹੀ ਨਹੀਂ ਹੈ ਕਿੰਨੀ ਵੱਡੀ ਤੂੰ ਦਾਤ ਦੇ ਸਕਦਾ ਹੈ ਅਗਰ ਤੂੰ ਆਪਣਾ ਰੂਪ ਰੰਗ ਦਿੰਦਾ ਆਪਣਾ ਆਪਾ ਹੀ ਦਿੰਦਾ ਮਨ ਆਪਣਾ ਆਪਾ ਹੀ ਦਿੰਦਾ ਉਹ ਆਪਣਾ ਨਾਲ ਰੱਖਦਾ ਉਹ ਪਾਣੀ ਨੂੰ ਦੁੱਧ ਨੇ ਆਪਣਾ ਆਪਾ ਹੀ ਦਿੱਤਾ ਆਪਣਾ ਰੂਪ ਹੀ ਬਣਦਾ ਹੈ ਦੀ ਦਾਤ ਵੀ ਕੋਈ ਦੇ ਸਕਦਾ ਸੱਚ ਹੈ ਤੂੰ ਸੱਚ ਲੈਣ ਤੂੰ ਸੱਚ ਮੇਰੇ ਗੁਣ ਪਾਇਆ ਐਸਾ ਸੱਚ ਹੈ ਤੂੰ ਜਿਹੜਾ ਮੇਰੇ ਗੁਣ ਨੂੰ ਪਾ ਗਿਆ ਸੱਚ ਬਹੁਤ ਨੇ ਦੁਨੀਆ ਦੇ ਵਿੱਚ ਸੱਚ ਦੀ ਆਪਣੀ ਆਪਣੀ ਪਰਿਭਾਸ਼ਾ ਰੱਖੀ ਹੈ ਦੁਨੀਆ ਦੇ ਵਿੱਚ ਸੱਚੇ ਮੇਰੇ ਸੱਚੇ ਸੱਚੇ ਇਹ ਮੇਰੇ ਸੱਚੇ ਤੇਰਾ ਸੱਚੋ ਸੱਚ ਤੇ ਵੀ ਤੇਰਾ ਹੈ ਵੀ ਤੇਰਾ ਸੱਚ ਹੈ ਇਹ ਹੁਣ ਜਦੋਂ ਕਹਿੰਦੇ ਮੇਰੇ ਮਨ ਪਾਇਆ ਇਹ ਹੁਣ ਕੌਣ ਬੁੱਧੀ ਕਹਿ ਰਹੀ ਹੈ ਜੀ ਇਸ ਗੱਲ ਨੂੰ ਅੱਛਾ ਜੀ ਜੋ ਗੁਰਬਾਣੀ ਬੋਲੂਗੀ ਉਹ ਗੁਰਮੁਖੀ ਬੋਲੂਗੀ ਉਹ ਰਾਜਵੀਰੀ ਬੋਲ ਸਕਦਾ ਠੀਕ ਹੈ ਜੀ